ਸ਼ਲੋਕ ਮਹੱਲਾ ਤੀਜਾ ਪੂਰੇ ਭਾਗ ਸਤਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਉਪਾਵਾਂ ਸਿਰ ਉਪਾਉ ਹੈ ਨਾਉ ਪ੍ਰਾਪਤ ਹੋਏ ਆ ਪੂਰੇ ਭਾਗ ਸਤਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਜੇ ਹਰ ਪ੍ਰਭ ਬਖਸ਼ਿਸ਼ ਕਰੇ ਤਾਂ ਪੂਰੇ ਭਾਗ ਹੋਣ ਫਿਰ ਪ੍ਰਾਪਤੀ ਹੁੰਦੀ ਹੈ ਪ੍ਰਭ ਦੀ ਅੱਛਾ ਸਤਗੁਰ ਲਿਖਿਆ ਹੈ ਸਤਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਇਹ ਹਰ ਪ੍ਰਭ ਔਰ ਸਤਗੁਰ ਚ ਫਰਕ ਹੈ ਜੀ ਵੈਸੇ ਸਤ ਦਾ ਗਿਆਨ ਦਾ ਜਾਣ ਲੈਣ ਦਾ ਪ੍ਰਭ ਸਤਗੁਰ ਹੋ ਜਾਂਦਾ ਅੱਛਾ ਜੀ ਤੇ ਹਰ ਕੌਣ ਹੈ ਜੀ ਜੋ ਸਰੂਪ ਹੈ ਹਰ ਹੋਈ ਹੈ ਪ੍ਰਭ ਹਰੇ ਹੈ ਅੱਛਾ ਜੀ ਪ੍ਰਭ ਹਰ ਹੈ ਔਰ ਜਦੋਂ ਗਿਆਨ ਪੂਰਾ ਜਾਣ ਲੈਂਦਾ ਫਿਰ ਸਤਗੁਰ ਸਰੂਪ ਹੋ ਜਾਂਦਾ ਹੈ ਜੀ ਹਾਂਜੀ ਹਾਂਜੀ ਉਪਾਵਾਂ ਸਿਰੂਪਾਵ ਹੈ ਨਾਮ ਪ੍ਰਾਪਤ ਹੋਏ ਉਪਾਵਨ ਸਰ ਉਪਾਵ ਨਾਮ ਪ੍ਰਾਪਤ ਹੋਏ ਇਹ ਉਪਾਅ ਜਿਹੜਾ ਹੈਗਾ ਬਹੁਤ ਵੱਡਾ ਉਪਾਅ ਹੈ ਸਤਗੁਰ ਦੀ ਪ੍ਰਾਪਤੀ ਬਹੁਤ ਵੱਡਾ ਉਪਾਅ ਹੈ ਛੋਟਾ ਉਪਾਅ ਨਹੀਂ ਹੈ ਉਪਾਵਾਂ ਦੇ ਸਿਰ ਤੇ ਉਪਾਅ ਹੈ ਤਾਂ ਨਾਮ ਪ੍ਰਾਪਤ ਹੁੰਦਾ ਹੈ ਹਾਂਜੀ ਅੰਦਰ ਸੀਤਲ ਸ਼ਾਂਤ ਹੈ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਈ ਅੰਦਰ ਸ਼ੀਤਲ ਸ਼ਾਂਤ ਹੈ ਅੰਦਰ ਠੰਡ ਪਈ ਹੋਈ ਹੁੰਦੀ ਹੈ ਸ਼ੀਤਲ ਹੁੰਦਾ ਹੈ ਸ਼ਾਂਤ ਹੁੰਦਾ ਹੈ ਪਹਿਲਾ ਸਤ ਸੰਤੋਖ ਦਾ ਦਾਇਰਾ ਹੁੰਦਾ ਸਤ ਸੰਤੋਖ ਹੁੰਦਾ ਅੰਦਰ ਗਿਆਨ ਹੁੰਦਾ ਅੰਦਰ ਸ਼ੀਤਲ ਅੰਦਰ ਤਾਕਤ ਤੇ ਜਾ ਕੇ ਨਾਮ ਮਿਲਦਾ ਨਹੀਂ ਇਹ ਨਾਮ ਮਿਲਣ ਤੋਂ ਬਾਅਦ ਦੀ ਗੱਲ ਹੈ ਕਿ ਨਾਮ ਮਿਲਣ ਦੀ ਇੱਕ ਕੰਡੀਸ਼ਨ ਹੈ ਨਾਮ ਮਿਲਦੀ ਕੰਡੀਸ਼ਨ ਹੈ ਪਹਿਲਾਂ ਠੰਡ ਹੁੰਦੀ ਹੈ ਨਾਮ ਪਿੱਛੋਂ ਮਿਲਦਾ ਅੱਛਾ ਜੀ ਕਿ ਨਾਮ ਮਿਲੇ ਤਾਂ ਅੰਦਰ ਠੰਡ ਪੈਦਾ ਹੁੰਦੀ ਹੈ ਤੇ ਹਿਰਦੇ ਸੁਖ ਪੈਦਾ ਹੋ ਜਾਂਦਾ ਜਿਹੜਾ ਗਿਆਨ ਹੈ ਨਾ ਨਾਮ ਦਾ ਗਿਆਨ ਉਹਦੇ ਨਾਲ ਠੰਡ ਪੈਦਾ ਹੋ ਜਾਂਦੀ ਹੈ ਤੇ ਨਾਮ ਮਿਲਦਾ ਫਿਰ ਤਾਂ ਨਿਵਾ ਕਰੇ ਹੋ ਜਾਂਦਾ ਠੀਕ ਹੈ ਜੀ ਹਾਂ ਜੀ ਹਿਰਦੇ ਸਦਾ ਸੁਖ ਹੋਏ ਸਦਾ ਸੁਖ ਹਿਰਦੇ ਚ ਹੋ ਜਾਂਦਾ ਨਾ ਫਿਰ ਤੇ ਸਦਾ ਸੁਖ ਹੋ ਜਾਂਦਾ ਹਾਂ ਜੀ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਨਾਮ ਦੇ ਨਾਲ ਤਾਂ ਖਾਣਾ ਪੀਣਾ ਅਮਰਤ ਹੀ ਹੈ ਫਿਰ ਨਿਰਾਕਾਰੀ ਸਰੀਰ ਦਾ ਖਾਣਾ ਪੀਣਾ ਜਿਹੜਾ ਖਾਣਾ ਪੀਣਾ ਅਮਰਤ ਹੈ ਨਾਨਕ ਨਾਏ ਵਡਿਆਈ ਹੋਈ ਨਾਮ ਨਾਲੇ ਵੱਡਾ ਹੁੰਦਾ ਫਿਰ ਅਮਰ ਤੇ ਖਾਂਦਾ ਅਮਰ ਤੇ ਪਹਿਨਦਾ ਸੱਚੇ ਖਾਂਦਾ ਹੈ ਸੱਚੇ ਪਹਿਨਦਾ ਫਿਰ ਨਾਮ ਨਾਲੇ ਵੱਡਾ ਹੋ ਸਕਦਾ ਰੋਟੀਆਂ ਨਾਲ ਨਹੀਂ ਵੱਡਾ ਹੋ ਸਕਦਾ ਦੁੱਧ ਨਾਲ ਨਹੀਂ ਵੱਡਾ ਹੋ ਸਕਦਾ ਕਿ ਉਹਨਾਂ ਨਹੀਂ ਵੱਡਾ ਹੋ ਸਕਦਾ ਦੂਸ਼ਮ ਸਰੀਰ ਜੋ ਹੈ ਉਹਦੀ ਗੱਲ ਉਹ ਵੱਡਾ ਹੋਊਗਾ ਉਹ ਨਾਮ ਨਾਲੇ ਵੱਡਾ ਹੋਊਗਾ ਠੀਕ ਹੈ ਜੀ ਸੂਖਸ਼ਮ ਸਰੀਰ ਦੀ ਜੋ ਖੁਰਾਕ ਹੈ ਉਹ ਅੰਮ੍ਰਿਤ ਹੈ ਇਸ ਖੁਰਾਕ ਨੂੰ ਖਾ ਕੇ ਸੂਖਸ਼ਮ ਸਰੀਰ ਫਿਰ ਵੱਡਾ ਹੁੰਦਾ ਹੈ ਜੀ ਹਾਂ ਉਹ ਵੱਡਾ ਇਹਦੇ ਨਾਲ ਹੋਊਗਾ ਠੀਕ ਹੈ ਜੀ ਤੇ ਸਭ ਤੋਂ ਸ੍ਰੇਸ਼ਟ ਉਪਾਅ ਇਹੀ ਹੈ ਕਿ ਸਤਗੁਰ ਦੇ ਦੁਆਰਾ ਨਾਮ ਦੀ ਬਖਸ਼ਿਸ਼ ਹੋ ਜਵੇ ਹੈ ਜੀ ਜੀ ਠੀਕ ਹੈ ਜੀ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਪਾਈਏ ਗੁਣੀ ਨਿਧਾਨ ਸੁਖ ਦਾਤਾ ਤੇਰੇ ਮਨ ਵਸੈ ਹਉਮੈ ਜਾਏ ਅਭਮਾਨ ਮਨ ਨੂੰ ਸੰਬੋਧਨ ਹੈ ਗੁਰ ਕੀ ਸਿੱਖ ਜੇ ਸੁਣੇ ਤਾਂ ਪਾਈਏ ਗੁਣੀ ਨਿਧਾਨ ਤਾਂ ਗੁਣਾ ਦਾ ਖਜ਼ਾਨਾ ਪਾ ਲੇਗਾ ਸੁਖਦਾਤਾ ਜਿਹੜਾ ਹੈਗਾ ਤੇਰੇ ਨਾਲ ਹੀ ਵੱਸਦਾ ਸੁਖਦਾਤਾ ਕੌਣ ਹੈ ਜੀ ਸੁਖਦਾਤਾ ਜਿਹੜਾ ਮੂਲ ਅੱਛਾ ਜੀ ਸੁਖਦਾਤਾ ਤੇਰੇ ਮਨ ਵਸੈ ਹਾਂ ਤੇਰੇ ਵਿੱਚੇ ਵਸਦਾ ਮਨ ਦੇ ਨਾਲੇ ਵਸਦਾ ਠੀਕ ਹੈ ਜੀ ਹਮੇ ਜਾਏ ਅਭਿਮਾਨ ਹਮੇ ਚਲੇ ਜਾਊਗਾ ਤੇਰਾ ਜਾਂ ਤੈਨੂੰ ਪਤਾ ਲੱਗੂ ਮੇਰੇ ਤੇ ਨਾਲੇ ਵਸਦਾ ਸੁਖ ਦੇਣ ਵਾਲਾ ਸਿੱਖ ਅੱਖਰ ਜਿਹੜਾ ਉਹ ਪਲੂਰਲ ਹੈ ਗੁਰ ਕੀ ਸਿੱਖ ਸੁਣ ਹਾਂ ਜੀ ਸਿੱਖਿਆ ਠੀਕ ਹੈ ਜੀ ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਧਾਨ ਕਿਰਪਾ ਨਾਲ ਨਜ਼ਰ ਨਾਲ ਮੇਲ ਨਾਲ ਪਾਈਦਾ ਪ੍ਰਾਪਤ ਹੁੰਦੀ ਹੈ ਕਿ ਗੁਣੀ ਨਿਧਾਨ ਗੁਣਾ ਦਾ ਖਜ਼ਾਨਾ ਗਿਆਨ ਦਾ ਖਜ਼ਾਨਾ ਉਹਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹਾਂਜੀ ਪੌੜੀ ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ ਉਮਰਾਵ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਛ ਹਰ ਕਰਾਵੇ ਸੋ ਓਏ ਕਰੈ ਸਭ ਹਰ ਕੇ ਅਰਥੀਏ ਜਿਤਨੇ ਸ਼ਾਹ ਮਰਾਬ ਵੱਡੇ ਵੱਡੇ ਦੁਨੀਆ ਦੇ ਉੱਤੇ ਕਨਵਾਨ ਆਦਮੀ ਨੇ ਐਲਕਾਰ ਨੇ ਸਾਰੇ ਹਰਕੇ ਬਣਾਏ ਹੋਏ ਨੇ ਸਭ ਹਰਕੇ ਕੀਏ ਹਾਂਜੀ ਤਿਤਨੇ ਸਭ ਹਰਕੇ ਕੀਏ ਸਾਰੇ ਹਰਕੇ ਕੀਏ ਜਾਂਦੇ ਨੇ ਹਰ ਕੇ ਕੀ ਇਹ ਤਾਂ ਕੀ ਭਾਵ ਬਣਦਾ ਜੀ ਵੀ ਹਰ ਉਹਨਾਂ ਦੇ ਅੰਦਰ ਹੈਗਾ ਹਰ ਨਹੀਂ ਪੈਦਾ ਕੀਤੇ ਨੇ ਅੱਛਾ ਜੀ ਤੇ ਹਰ ਪਰਮੇਸ਼ਰ ਵਾਸਤੇ ਆਇਆ ਕਿ ਮੂਲ ਵਾਸਤੇ ਆਇਆ ਜੀ ਮੂਲ ਵਾਸਤੇ ਹੀ ਆਇਆ ਮੂਲ ਨਹੀਂ ਕਰੇ ਨੇ ਪਰਮੇਸ਼ਰ ਦੇ ਹੁਕਮ ਨਾਲ ਹਾਂਜੀ ਜੋ ਕਿਛ ਹਰ ਕਰਾਵੇ ਸੋ ਓਏ ਕਰੇ ਸਭ ਹਰ ਕੇ ਏ ਜੋ ਹਰ ਕਰਾਉਂਦਾ ਕਰਦੇ ਨੇ ਸਭ ਹਰ ਕੇ ਏ ਨੇ ਹਰ ਦੇ ਅਰਥ ਲੱਗੇ ਨੇ ਹਰ ਦੇ ਕੰਮ ਕਰਦੇ ਨੇ ਹਾਂਜੀ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਗੁਰ ਕੈ ਵੱਲ ਹੈ ਤਿੰਨ ਸਭ ਵਰਣ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ ਸਤਗੁਰ ਅੱਗੇ ਕਾਰ ਕਮਾਵਣ ਕੋ ਦੀਏ ਤੇ ਉਹ ਹਰ ਐਸਾ ਵੱਡਾ ਹੈ ਜਿਹਨੇ ਸਾਰੇ ਹੀ ਪੈਦਾ ਜਿੰਨੇ ਕੀਤੇ ਨੇ ਸਤਗੁਰ ਦੇ ਅੱਗੇ ਗੋਲੇ ਬਣਾ ਕੇ ਦਿੱਤੇ ਨੇ ਕਾਰ ਕਮਾਉਣ ਨੂੰ ਗੁਲਾਮ ਜੋ ਸਤਗੁਰ ਕਰਾਉਂਦਾ ਉਹ ਕਰਦੇ ਨੇ ਕਾਰਕ ਰਾਵਣ ਕੋ ਗੋਲੇ ਕਰਕੇ ਦਿੱਤੇ ਹੋਏ ਨੇ ਉਹਦੇ ਹੁਕਮ ਜੀ ਭਾਣੇ ਚੱਲਦੇ ਨੇ ਜੋ ਕਰਾਉਂਦਾ ਉਹ ਕਰਦੇ ਨੇ ਸਤਗੁਰ ਕੇ ਵਾਲਾ ਸਤਗੁਰ ਦੇ ਨਾਲੇ ਆ ਜਿਹੜਾ ਹੁਕਮ ਹੈ ਉਹ ਸਭਨਾ ਦਾ ਪ੍ਰਭ ਹੈ ਉਹ ਸਤਗੁਰ ਦੇ ਅਨਸਾਰੀ ਹੈ ਸਤਗੁਰ ਵੱਲ ਹੈ ਉਹਦੇ ਹੁਕਮ ਕਰਕੇ ਹੀ ਉਹਦੇ ਵਸਤ ਨੇ ਹੈ ਹਾਂ ਇਹ ਸਾਰੇ ਚਾਰੇ ਖਾਣੀਆਂ ਗੋਲੇ ਬਣਾ ਕੇ ਸਤਗੁਰ ਦੇ ਅੱਗੇ ਕਾਰਕ ਪਾਉਣ ਨੂੰ ਦਿੱਤੇ ਨੇ ਹਾਂਜੀ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕਢੀਏ ਕੋ ਸੰਤਾਂ ਨੂੰ ਕਹਿੰਦੇ ਨੇ ਜਿਹਨੇ ਕਾਇਆ ਨਗਰੀ ਦੇ ਵਿੱਚੋਂ ਦੁਸ਼ਮਣ ਦੂਤ ਜਿਨੇ ਉਗੜ ਨੇ ਸਾਰੇ ਮਾਰ ਕੇ ਬਾਹਰ ਕੱਢ ਦਿੱਤੇ ਉਹਦੀ ਵਡਿਆਈ ਦੇਖੋ ਉਹਦੇ ਹੁਕਮ ਦੀ ਵਡਿਆਈ ਦੇਖੋ ਜਿੰਨੇ ਵੀ ਔਗਣ ਤੇ ਤੁਹਾਡੇ ਅੰਦਰ ਸਾਰੇ ਦੁਸ਼ਮਣ ਦੂਤ ਸੀ ਤੁਹਾਡੇ ਸਾਰੇ ਕੱਢ ਤੇ ਬਾਹਰ ਮਾਰ ਕੇ ਬਾਹਰ ਕੱਢੀਏ ਠੀਕ ਹੈ ਜੀ ਇੱਥੋਂ ਇਹ ਵੀ ਸਿੱਧ ਹੁੰਦਾ ਵੀ ਕਾਇਆ ਜਿਹੜੀ ਹੈ ਉਹ ਅੰਦਰਲੇ ਸਰੀਰ ਨੂੰ ਕਿਹਾ ਹੈ ਜੀ ਹਾਂ ਹਿਰਦੇ ਜੋ ਕੱਢਣੇ ਨੇ ਬਾਹਰ ਠੀਕ ਹੈ ਜੀ ਹਾਂ ਜੀ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲੀਏ ਭਗਤਾਂ ਦੇ ਉੱਤੇ ਹਰ ਆਪ ਕਿਰਪਾਲ ਹੁੰਦਾ ਤਾਂ ਭਗਤਾਂ ਨੂੰ ਬਚਾਉਂਦਾ ਹੋ ਤਾਂ ਇਹਨਾਂ ਦੁਸ਼ਟਾਂ ਦਾ ਨਾਸ਼ ਕਰਕੇ ਭਗਤਾਂ ਨੂੰ ਬਚਾਉਂਦਾ ਉਹਨਾਂ ਨੂੰ ਭਗਤਾਂ ਨੂੰ ਅਪਣਾ ਲੈਂਦਾ ਹੈ ਬਚਾਉਣ ਵਾਸਤੇ ਉਹਨਾਂ ਦੀ ਰੱਖਿਆ ਆਪ ਕਰਦਾ ਹੈ ਠੀਕ ਹੈ ਜੀ ਇੱਥੇ 6ਵੀਂ ਪੌੜੀ ਦੀ ਸਮਾਪਤੀ ਹੈ ਜੀ